ਦੁਆਂਦਾ ਪਿਉ ਅਕਬਰ ਦਾ ਛੋੜ ਕੇ ਪਾਕ ਮਜ਼ਾਰਾ ਹੂੰ ਪਿਛੜੇ ਸੈਦ ਜ਼ਾਦੇ ਰੋਵੇ ਨਬ ਨਬ ਗਏ ਦੀਵਾਰਾਂ ਕੋ ਤੂੰ ਤਾਂ ਟੁਰਿਆ ਵੈਦੈ ਬਾਬਾ ਜੋੜ ਗਿਨ ਨਗਰੀ ਨਾਨੇ ਦੀ ਤਾਮ ਖੁਦਾ ਦੇ ਗਏ ਨਿਜ਼ਾਦੇ ਦਸਤੂਰ ਜ਼ਮਾਨੇ ਦੀ ਤਿਉ ਮਾ ਚੋਲ ਗਨਈ ਡੋਰੰਦ ਘਰ ਦੇ ਵਿੱਚ ਬਿਮਾਰਾ ਕੂ ਮਿਜਲੀ ਜ਼ੈਦ ਆਦੇ ਰੋਵੇ ਨਬ ਨਬ ਕੇ ਦੀਵਾਰਾਂ ਕੂ